ਜੀਵਨ ਨਿਸ਼ਾਵਰ ਕੀਤਾ ਇਸੇ ਤਰ੍ਹਾਂ ਹੀ ਜਾਗਤ ਜੋਤ ਦੇ ਪੁਜਾਰੀਆਂ ਨੇ ਛੱਟ 12ਵੇਂ ਸਰੂਪ ਨਾਲ 10 ਸਾਲ ਵਿੱਚ 7 ਲੱਖ ਸੰਤ ਖਾਲਸਾ ਦੇ ਰੂਪ ਵਿੱਚ ਸੱਜ ਗਏ ਗੁਰੂ ਦੇ ਸਿੱਖ ਦੀ ਪ੍ਰਤੀਤ ਕੇਵਲ ਇੱਕ ਪੈਰੇ ਦੇ ਮਾਲਿਕ ਸਤਗੁਰ ਤੇ ਹੀ ਹੁੰਦੀ ਹੈ ਇਸੇ ਕਾਰਨ ਗੌਰਮਣੀ ਮੱਟ ਆਦਿ ਨੂੰ ਨਾ ਮੰਨਦੇ ਹੋਏ ਸਤਗੁਰੂ ਦੇ ਸਿੱਖਾਂ ਨੇ ਕਈ ਮਕਬਰੇ ਅਤੇ ਕਈ ਕਬਰਾਂ ਨੂੰ ਢਾ ਦਿੱਤਾ ਸੀ ਤੋਕਲ ਦਾ ਟਾਲ ਲਾ ਲਿਆਂਦਾ ਸੀ ਸਾਧ ਸੰਗਤ ਜੀ ਇੱਕ ਬੇੜੀ ਤੇ ਬੈਠਣ ਵਾਲਾ ਹੀ ਪਾਰ ਹੁੰਦਾ ਹੈ ਇੱਕ ਪਤੀ ਦੇ ਨਾਲ ਹੀ ਇਸਤਰੀ ਪਤੀ ਵਰਤਾ ਖਵਾਉਂਦੀ ਹੈ ਗੁਰੂ ਦੇ ਹੁਕਮ ਵਿੱਚ ਹੀ ਚੱਲਣ ਵਾਲਾ ਗੁਰਮੁਖ ਖਵਾਉਂਦਾ ਹੈ ਗੁਰਸਿੱਖਾਂ ਦੇ ਹਿਰਦੇ ਵਿੱਚ ਕੇਵਲ ਆਪਣੇ ਸਤਗੁਰ ਦੀ ਜੋਤ ਪੂਰਨ ਜੋਤ ਜਗੈ ਘਟ ਮੈਂ ਪੂਰਨ ਜੋਤ ਜਗਦੀ ਹੈ ਇਸੇ ਤਰ੍ਹਾਂ ਸਤਗੁਰੂ ਹਰੀ ਸਿੰਘ ਜੀ ਸਤਗੁਰੂ ਪ੍ਰਤਾਪ ਸਿੰਘ ਜੀ ਤੋਂ ਬਾਅਦ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸ਼੍ਰੀ ਸਤਗੁਰ ਜਗਜੀਤ ਸਿੰਘ ਜੀ ਆਪਣੇ ਪੰਥ ਦੀ ਸੰਭਾਲਣਾ ਕਰ ਰਹੇ ਹਨ ਸਾਡੇ ਤਨ ਮਨ ਵਿੱਚ ਇਹਨਾਂ ਦੇ ਪਿਆਰ ਦੀ ਹੀ ਜੋਤ ਜਗ ਰਹੀ ਹੈ ਸਤਗੁਰ ਜੀ ਇੱਕ ਪਿਤਾ ਵਾਂਗ ਸਾਡੀ ਸੰਭਾਲਣਾ ਕਰਦੇ ਹੋਏ ਨਾਮ ਦਾਨ ਇਸ਼ਨਾਨ ਰਾਹੀ ਸਾਡਾ ਜੀਵਨ ਸਫਲ ਬਣਾ ਰਹੇ ਹਨ ਸਤਗੁਰ ਜੀ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰਾਂ ਉੱਤੇ ਰੱਖਦੇ ਹਨ ਅਤੇ ਆਪਣੇ ਸਿੱਖ ਨੂੰ ਕਿਸੇ ਵੀ ਸਮੇਂ ਡੋਲ ਨਹੀਂ ਦਿੰਦੇ ਸਤਿ ਸ਼੍ਰੀ ਅਕਾਲ ਸਾਧ ਜੀ ਹੁਣ ਕੁਝ ਕੁ ਮਿੰਟਾਂ ਵਾਸਤੇ ਸਰਦਾਰ ਸਵਰਨ ਸਿੰਘ ਜੀ ਵਿਰਕ ਤੁਹਾਡੇ ਰੂਬਰੂ ਹੋਣਗੇ ਇਹਨਾਂ ਦੇ ਪਿਤਾ ਜੀ ਜਸਦਾਰ ਗੁਰਮੁਖ ਸਿੰਘ ਜੀ ਚੱਬਰ ਸਤਿਗੁਰੂ ਪ੍ਰਤਾਪ ਸਿੰਘ ਜੀ ਵੇਲੇ ਬਹੁਤ ਸਮਾਂ ਉਹਨਾਂ ਨੇ ਸ੍ਰੀ ਭੈਣੀ ਸਾਹਿਬ ਸੇਵਾ ਕੀਤੀ ਵਰਤਮਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨੇ ਬਚਪਨ ਵਿੱਚ ਬਹੁਤ ਲੰਮਾ ਸਮਾਂ ਸੇਵਾ ਕੀਤੀ ਜਦੋਂ ਸੱਚੇ ਪਾਤਸ਼ਾਹ ਗੜਦੀ ਵਾਲੇ ਰਹੇ ਉੱਥੇ ਵੀ ਚੱਬਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਹਾਜ਼ਰ ਰਹੇ ਇਤਿਹਾਸ ਵਿੱਚ ਜਸ ਜੀਵਨ ਵਿੱਚ ਬਹੁਤ ਜਗ੍ਹਾ ਤੇ ਉਹਨਾਂ ਦਾ ਨਾਮ ਦਾ ਤੁਸੀਂ ਸੁਣੋਗੇ ਹੁਣ ਸਰਦਾਰ ਸਵਰਨ ਸਿੰਘ ਜੀ ਵਿਰਕ ਕੋਲੋਂ ਜਿਹੜੇ ਬਹੁਤ ਵਿਦਵਾਨ ਸੱਜਣ ਨੇ ਜਿਹੜੀ ਸਾਧ ਸੰਗ ਜਾ ਰਹੀ ਹੈ ਕਿਰਪਾ ਕਰਕੇ 15-20 ਮਿੰਟਾਂ ਵਾਸਤੇ ਕੁਝ ਸਮਾਂ ਹੋਰ ਇੱਥੇ ਬੈਠ ਕੇ ਦਰਸ਼ਨ ਦਿਓ ਧੰਨਵਾਦ